ਭਾਗ ਨੌਵਾਂ ਸ਼ਾਂ ਤੋਂ ਪਰੇ ਮਾਇਰਾ ਦਾ ਮੈਸੇਜ ਆਇਆ ਕਿ ਮੈਂ ਉਸਦੇ ਸਕੂਲ ਵਿੱਚ ਉਸ ਨੂੰ ਮਿਲਾਂ ਉੱਥੇ ਜਿੱਥੇ ਉਹ 20 ਅਨਾਥ ਬੱਚਿਆਂ ਨੂੰ ਪੜਾਉਂਦੀ ਹੈ ਮੇਰੇ ਪੁੱਛਣ ਤੇ ਉਸਨੇ ਦੱਸਿਆ ਕਿ ਇਹਨਾਂ ਬੱਚਿਆਂ ਤੋਂ ਇਲਾਵਾ ਉਸਦੇ ਸਕੂਲ ਵਿੱਚ ਇੱਕ ਬੁੱਢਾ ਚੌਕੀਦਾਰ ਉਸਦੀ ਪਤਨੀ ਦੋ ਮੰਦਬੁੱਧੀ ਬੱਚੇ ਅਤੇ ਇੱਕ ਹੋਰ ਆਦਮੀ ਹੈ ਜੋ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕਿਆ ਹੈ ਉਹ ਬੱਚਿਆਂ ਨੂੰ ਪੜਾਉਣ ਦੇ ਨਾਲ-ਨਾਲ ਇਹਨਾਂ ਸਭ ਦੀ ਦੇਖਭਾਲ ਵੀ ਕਰਦੀ ਹੈ ਉਹ ਚਾਹੁੰਦੀ ਸੀ ਕਿ ਮੈਂ ਉਸ ਦੇ ਸਕੂਲ ਵਿੱਚ ਜਾ ਕੇ ਪੇਂਟਿੰਗ ਬਾਰੇ ਬੱਚਿਆਂ ਨੂੰ ਜਾਣੂ ਕਰਵਾਵਾਂ ਇਹ ਉਹਨਾਂ ਨੂੰ ਚੰਗਾ ਲੱਗੇਗਾ ਅਤੇ ਉਹਨਾਂ ਬੱਚਿਆਂ ਦੀਆਂ ਕੁਝ ਪੇਂਟਿੰਗ ਬਣਾਵਾਂ ਜਿਨ੍ਹਾਂ ਦਾ ਆਪਣਾ ਕੋਈ ਨਹੀਂ ਹੈ ਜਿਨ੍ਹਾਂ ਦਾ ਸਭ ਕੁਝ ਹੀ ਮਾਇਰਾ ਸੀ ਅਤੇ ਉਹ ਚਾਹੁੰਦੀ ਸੀ ਕਿ ਇਹਨਾਂ ਪੇਂਟਿੰਗਸ ਨੂੰ ਸ਼ਹਿਰ ਵਿੱਚ ਲਗਾਈ ਜਾਣ ਵਾਲੀ ਐਗਜ਼ੀਬਿਸ਼ਨ ਵਿੱਚ ਰੱਖਿਆ ਜਾਵੇ ਅਤੇ ਉਸ ਤੋਂ ਹੋਣ ਵਾਲੀ ਕਮਾਈ ਸਕੂਲ ਨੂੰ ਬੱਚਿਆਂ ਦੀ ਭਲਾਈ ਲਈ ਦਾਨ ਦਿੱਤੀ ਜਾਵੇ ਸੁਭਾਵਕ ਸੀ ਇਸ ਐਗਜ਼ੀਬਿਸ਼ਨ ਦੇ ਨਾਲ ਹੋਰ ਲੋਕਾਂ ਦਾ ਧਿਆਨ ਵੀ ਉਸ ਅਨਾਥ ਆਸ਼ਰਮ ਵੱਲ ਖਿੱਚਿਆ ਜਾਵੇਗਾ ਇਸ ਨਾਲ ਅਨਾਥ ਆਸ਼ਰਮ ਨੂੰ ਹੋਣ ਵਾਲੀ ਕਮਾਈ ਵਿੱਚ ਵਾਧਾ ਹੋਵੇਗਾ ਜਿਸ ਨਾਲ ਇਨ੍ਹਾਂ ਬੱਚਿਆਂ ਦੀ ਪਰਵਰਿਸ਼ ਆਸਾਨੀ ਨਾਲ ਤੇ ਚੰਗੀ ਤਰ੍ਹਾਂ ਹੋ ਸਕੇਗੀ ਮੇਰੇ ਲਈ ਇਹ ਇੱਕ ਚੰਗਾ ਮੌਕਾ ਸੀ ਇਸ ਨਾਲ ਮੈਂ ਇੱਕ ਚੰਗੇ ਕੰਮ ਦਾ ਹਿੱਸਾ ਵੀ ਬਣ ਜਾ ਰਿਹਾ ਸੀ ਅਤੇ ਮੇਰੀ ਬਹੁਤ ਦੇਰ ਦੀ ਇੱਛਾ ਵੀ ਮਾਇਰਾ ਨੂੰ ਮਿਲ ਕੇ ਪੂਰੀ ਹੋਣ ਵਾਲੀ ਸੀ ਇਹ ਭਾਵੇਂ ਗਰਮੀ ਦੀ ਰੁੱਤ ਦਾ ਦਿਨ ਸੀ ਪਰ ਮੌਸਮ ਬੜਾ ਵਧੀਆ ਸੀ ਬਹੁਤ ਗਰਮੀ ਨਹੀਂ ਸੀ ਮਾਇਰਾ ਨੇ ਜੋ ਐਡਰੈਸ ਮੈਨੂੰ ਭੇਜਿਆ ਇਹ ਮੇਰੇ ਘਰ ਤੋਂ 60 ਕੁ ਕਿਲੋਮੀਟਰ ਦੀ ਦੂਰੀ ਤੇ ਸ਼ਹਿਰ ਤੋਂ ਬਾਹਰ-ਬਾਹਰ ਇੱਕ ਆਸ਼ਰਮ ਰੂਪੀ ਸਕੂਲ ਸੀ ਮੈਂ ਆਪਣੀ ਕਾਰ ਵਿੱਚ ਸਵੇਰੇ ਹੀ 8:00 ਵਜੇ ਦੇ ਕਰੀਬ ਘਰੋਂ ਨਿਕਲ ਤੁਰਿਆ ਘੰਟੇ ਕੁ ਵਿੱਚ ਮੈਂ ਆਸ਼ਰਮ ਦੇ ਗੇਟ ਤੇ ਸੀ ਜਿਸ ਦੇ ਗੇਟ ਤੇ ਅੱਪੂ ਵੈਲਫੇਅਰ ਸੁਸਾਇਟੀ ਦਾ ਬੋਰਡ ਲੱਗਿਆ ਹੋਇਆ ਸੀ ਕੁਝ ਬੱਚੇ ਮੈਨੂੰ ਉੱਥੇ ਗੇਟ ਤੇ ਉਡੀਕ ਰਹੇ ਸਨ ਇਹ 9-10 ਕੁ ਸਾਲ ਦੇ ਕਰੀਬ ਦੀ ਉਮਰ ਦੇ ਬੱਚੇ ਸਨ ਇਹਨਾਂ ਦੇ ਹੱਥਾਂ ਵਿੱਚ ਫੁੱਲ ਸਨ ਮੈਨੂੰ ਬੜਾ ਅਜੀਬ ਲੱਗਿਆ ਮੈਨੂੰ ਯਾਦ ਆਇਆ ਮੇਰਾ ਇੱਕ ਦੋਸਤ ਦਲਬੀਰ ਇੱਥੇ ਆਇਆ ਸੀ ਉਸਨੇ ਇਸ ਬਾਰੇ ਮੈਨੂੰ ਦੱਸਿਆ ਸੀ ਕਿ ਉਸ ਦਾ ਵੀ ਸਵਾਗਤ ਬੱਚਿਆਂ ਦੁਆਰਾ ਇਸੇ ਤਰ੍ਹਾਂ ਕੀਤਾ ਗਿਆ ਸੀ ਉਸਨੇ ਇਹਨਾਂ ਬੱਚਿਆਂ ਦੀਆਂ ਕਵਿਤਾਵਾਂ ਬੋਲਦਿਆਂ ਦੀ ਆਵਾਜ਼ ਰਿਕਾਰਡ ਕੀਤੀ ਸੀ ਉਹ ਰੇਡੀਓ ਸਟੇਸ਼ਨ ਤੇ ਕੰਮ ਕਰਦਾ ਹੈ ਮੇਰਾ ਧਿਆਨ ਬੱਚਿਆਂ ਤੋਂ ਹਟ ਕੇ ਉੱਥੇ ਖੜੀ ਇੱਕ ਔਰਤ ਵੱਲ ਗਿਆ ਜੋ ਨਿਸ਼ਚਿਤ ਰੂਪ ਵਿੱਚ ਮਾਇਰਾ ਸੀ ਉਸਨੇ ਕਰੀਮ ਰੰਗ ਦਾ ਫਰਾਕ ਸੂਟ ਪਾਇਆ ਹੋਇਆ ਸੀ ਉਹ ਬਹੁਤ ਸਾਦੀ ਦਿਖ ਵਾਲੀ ਸੀ ਉਸ ਦੇ ਮੂੰਹ ਤੇ ਲਾਲੀ ਸੀ ਮੇਰੇ ਕੋਲ ਜਾਂਦੇ ਹੀ ਮਾਇਰਾ ਨੇ ਇੱਕ ਬੱਚੇ ਨੂੰ ਇਸ਼ਾਰਾ ਕੀਤਾ ਕਿ ਉਹ ਮੈਨੂੰ ਫੁੱਲਾਂ ਦਾ ਗੁੱਛਾ ਦੇ ਕੇ ਜੀ ਆਇਆ ਆਖੇ ਮੈਂ ਫੁੱਲ ਫੜੇ ਬੱਚੇ ਨੂੰ ਆਪਣੇ ਨਾਲ ਲਗਾ ਕੇ ਪਿਆਰ ਦਿੱਤਾ ਮੈਂ ਮਾਇਰਾ ਹਾਂ ਤੁਸੀਂ ਮੈਨੂੰ ਇਸੇ ਨਾਮ ਨਾਲ ਜਾਣਦੇ ਹੋ ਇਹ ਸੁਣਦੇ ਹੀ ਮੇਰਾ ਧਿਆਨ ਮਾਇਰਾ ਵੱਲ ਗਿਆ ਮੈਂ ਉਸ ਨੂੰ ਵਿਸ਼ ਕੀਤੀ ਫਿਰ ਅਸੀਂ ਆਸ਼ਰਮ ਦੇ ਅੰਦਰ ਚਲੇ ਗਏ ਉੱਥੇ ਚਾਹ ਪੀਣ ਬਾਅਦ ਕਰੀਬ 3 ਘੰਟੇ ਮੈਨੂੰ ਇਸ ਕੰਮ ਵਿੱਚ ਲੱਗ ਗਏ ਕਿ ਮੈਂ ਬੱਚਿਆਂ ਨੂੰ ਕੁਝ ਆਸਾਨ ਚੀਜ਼ਾਂ ਦੀ ਡਰਾਇੰਗ ਕਰਨ ਦੇ ਤਰੀਕੇ ਦੱਸੇ ਉਹ ਸਾਰੇ ਕਾਫੀ ਖੁਸ਼ ਸਨ ਫਿਰ ਇੱਕ ਬੱਚੀ ਦੀਆਂ ਦੋ ਪੇਂਟਿੰਗ ਬਣਾਈਆਂ ਇਸ ਬਾਅਦ ਬੱਚਿਆਂ ਨੂੰ ਖੇਡਣ ਲਈ ਗਰਾਊਂਡ ਵਿੱਚ ਭੇਜ ਦਿੱਤਾ ਗਿਆ ਮੈਂ ਅਤੇ ਮਾਇਰਾ ਆਸ਼ਰਮ ਦੇ ਇੱਕ ਕਮਰੇ ਵਿੱਚ ਚਲੇ ਗਏ ਉੱਥੇ ਅਸੀਂ ਇੱਕ ਛੋਟੇ ਮੇਜ਼ ਕੋਲ ਕੁਰਸੀਆਂ ਤੇ ਬੈਠ ਗਏ ਇਹ ਛੋਟਾ ਜਿਹਾ ਕਮਰਾ ਉਸ ਦਾ ਆਫਿਸ ਸੀ ਜਿਸ ਵਿੱਚ ਬੈਠ ਕੇ ਉਹ ਸਕੂਲ ਦਾ ਕੰਮਕਾਰ ਵੇਖਦੀ ਸੀ ਉੱਥੇ ਉਸਨੇ ਮੈਨੂੰ ਆਸ਼ਰਮ ਦੇ ਚੌਕੀਦਾਰ ਨਾਲ ਮਿਲਾਇਆ ਇਹ 65 ਕੁ ਸਾਲ ਦਾ ਬੁੱਢਾ ਆਦਮੀ ਸੀ ਸ਼ਕਲ ਤੋਂ ਭਲਾ ਮਾਨਸ ਦਿਖਦਾ ਸੀ ਮਾਇਰਾ ਨੇ ਉਸ ਨੂੰ ਸਾਡੇ ਲਈ ਖਾਣਾ ਬਣਾਉਣ ਲਈ ਕਿਹਾ ਉਹ ਚਲਿਆ ਗਿਆ ਅਸੀਂ ਗੱਲਾਂ ਕਰਨ ਲੱਗੇ ਮਾਇਰਾ ਨੇ ਦੱਸਿਆ ਉਹਨਾਂ ਦਾ ਸਕੂਲ ਅੱਪੂ ਵੈਲਫੇਅਰ ਸੁਸਾਇਟੀ ਵੱਲੋਂ ਦਿੱਤੀ ਜਾਣ ਵਾਲੀ ਸਹਾਇਤਾ ਦੇ ਨਾਲ ਚੱਲਦਾ ਹੈ ਇਸ ਸੁਸਾਇਟੀ ਦਾ ਮੁਖੀ ਸ਼ਹਿਰ ਵਿੱਚ ਇੱਕ ਬਿਜ਼ਨਸਮੈਨ ਹੈ ਜਿਸ ਦਾ ਨਾਮ ਕੇਵਲ ਕ੍ਰਿਸ਼ਨ ਹੈ ਮਾਇਰਾ ਨੇ ਕਿਹਾ ਕਿ ਉਸ ਆਦਮੀ ਦਾ ਦਿਲ ਬਹੁਤ ਵੱਡਾ ਹੈ ਉਹੀ ਮਾਇਰਾ ਨੂੰ ਇੱਥੇ ਬੱਚਿਆਂ ਨੂੰ ਪੜਾਉਣ ਬਦਲੇ ਤਨਖਾਹ ਵੀ ਦਿੰਦਾ ਹੈ ਅਤੇ ਆਸ਼ਰਮ ਦੀਆਂ ਹੋਰ ਵੀ ਵਿੱਤੀ ਲੋੜਾਂ ਮਾਇਰਾ ਅਤੇ ਕੇਵਲ ਕ੍ਰਿਸ਼ਨ ਮਿਲ ਕੇ ਪੂਰੀਆਂ ਕਰਦੇ ਹਨ ਮੈਂ ਮਾਇਰਾ ਨੂੰ ਕਿਹਾ ਕਿ ਮੈਂ ਸਬੋਧ ਨੂੰ ਜਾਣਦਾ ਹਾਂ ਉਹ ਮੇਰਾ ਚੰਗਾ ਮਿੱਤਰ ਹੈ ਉਹ ਮੇਰੇ ਕੋਲ ਘਰ ਆਇਆ ਸੀ ਇੱਕ ਰਾਤ ਮੇਰੇ ਕੋਲ ਰੁਕਿਆ ਸੀ ਉਸ ਰਾਤ ਉਸਨੇ ਕਾਫੀ ਗੱਲਾਂ ਮੇਰੇ ਨਾਲ ਸਾਂਝੀਆਂ ਕੀਤੀਆਂ ਸਨ ਇਹ ਸੁਣਦੇ ਹੀ ਮਾਇਰਾ ਇੱਕਦਮ ਚੁੱਪ ਹੋ ਗਈ ਮੈਨੂੰ ਲੱਗਿਆ ਸ਼ਾਇਦ ਉਸ ਨੂੰ ਇਹ ਗੱਲ ਬੁਰੀ ਲੱਗੀ ਕਿ ਸੁਬੋਧ ਨੇ ਕਿਉਂ ਉਹਨਾਂ ਦੀਆਂ ਨਿੱਜੀ ਗੱਲਾਂ ਮੇਰੇ ਨਾਲ ਕੀਤੀਆਂ ਮੈਂ ਮਾਇਰਾ ਨੂੰ ਪੁੱਛ ਹੀ ਲਿਆ ਕਿ ਕੀ ਇਹ ਗੱਲ ਉਸ ਨੂੰ ਬੁਰੀ ਲੱਗੀ ਕੁਝ ਦੇਰ ਉਹ ਚੁੱਪ ਰਹੀ ਫਿਰ ਬੋਲੀ ਹੁਣ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੁਣ ਕਿਸੇ ਗੱਲ ਨੂੰ ਨਿੱਜੀ ਰੱਖ ਕੇ ਮੈਂ ਉਸ ਦਾ ਕੀ ਕਰਾਂਗੀ ਜੋ ਹੈ ਸੋ ਹੈ ਜੇ ਤੁਹਾਨੂੰ ਪਤਾ ਹੈ ਤਾਂ ਵੀ ਕੀ ਹੈ ਸਾਡਾ ਸੱਚ ਉਨੀ ਦੇਰ ਤੱਕ ਹੀ ਸਾਡਾ ਹੈ ਜਿੰਨੀ ਦੇਰ ਉਸ ਦਾ ਸਾਨੂੰ ਕੋਈ ਮਾਨਸਿਕ ਸਵਾਦ ਹੋਵੇ ਜਾਂ ਉਸ ਦੇ ਉਜਾਗਰ ਹੋਣ ਨਾਲ ਸਾਨੂੰ ਕੋਈ ਖਤਰਾ ਹੋਵੇ ਜੇਕਰ ਇਹ ਗੱਲਾਂ ਨਾ ਹੋਣ ਤਾਂ ਸਭ ਕੁਝ ਇੱਕੋ ਜਿਹਾ ਹੀ ਹੋ ਜਾਂਦਾ ਮੈਂ ਮਾਇਰਾ ਨੂੰ ਕਿਹਾ ਵੈਸੇ ਮੈਨੂੰ ਕਹਿਣਾ ਨਹੀਂ ਚਾਹੀਦਾ ਕਿਉਂਕਿ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਦਖਲ ਦੇਣ ਦਾ ਹੱਕ ਪਤਾ ਨਹੀਂ ਮੈਨੂੰ ਹੈ ਜਾਂ ਨਹੀਂ ਪਰ ਤੁਹਾਨੂੰ ਵਿਆਹ ਕਰਾ ਲੈਣਾ ਚਾਹੀਦਾ ਹੈ ਮੈਂ ਕਾਫੀ ਦੇਰ ਤੋਂ ਤੁਹਾਨੂੰ ਜਾਣਦਾ ਹਾਂ ਇਹ ਕੁਦਰਤੀ ਗੱਲ ਹੈ ਤੁਹਾਡੇ ਬਾਰੇ ਸੋਚਦਾ ਹਾਂ ਹਾਂ ਸ਼ਾਇਦ ਤੁਸੀਂ ਠੀਕ ਆਖਦੇ ਹੋ ਮੈਂ ਵੀ ਕਈ ਦਿਨਾਂ ਤੋਂ ਇਸ ਬਾਰੇ ਸੋਚ ਰਹੀ ਸੀ ਤੁਹਾਡੇ ਨਾਲ ਮੈਂ ਹਰ ਗੱਲ ਕਰ ਸਕਦੀ ਹਾਂ ਤੁਹਾਨੂੰ ਮਿਲਣ ਬਾਅਦ ਮੈਂ ਮਹਿਸੂਸ ਕਰਦੀ ਹਾਂ ਕਿ ਤੁਸੀਂ ਠੀਕ ਆਦਮੀ ਹੋ ਜਿਸ ਨਾਲ ਕੁਝ ਵੀ ਸਾਂਝਾ ਕੀਤਾ ਜਾ ਸਕਦਾ ਹੈ ਕੀ ਉਸ ਬੋਧ ਹੋਵੇਗਾ ਜਿਸ ਨਾਲ ਤੁਸੀਂ ਵਿਆਹ ਕਰੋਗੇ ਇਸ ਬਾਰੇ ਮੈਂ ਕੁਝ ਕਹਿ ਨਹੀਂ ਸਕਦੀ ਮੈਨੂੰ ਪਤਾ ਹੈ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ ਮੇਰੇ ਦਿਲ ਵਿੱਚ ਉਸ ਲਈ ਬੜਾ ਸਤਿਕਾਰ ਤੇ ਅਪਣਤ ਹੈ ਮੈਂ ਉਸ ਨੂੰ ਇੱਕ ਚੰਗੇ ਮਨੁੱਖ ਦੇ ਰੂਪ ਵਿੱਚ ਜਾਣਦੀ ਹਾਂ ਪਰ ਸੱਚੀ ਗੱਲ ਇਹ ਹੈ ਕਿ ਮੈਂ ਉਸ ਨੂੰ ਪਿਆਰ ਨਹੀਂ ਕਰਦੀ ਸ਼ਾਇਦ ਹੋ ਸਕਦਾ ਹੈ ਉਹ ਵਿਆਹ ਲਈ ਰਾਜ਼ੀ ਨਾ ਹੋਵੇ ਤੁਹਾਨੂੰ ਪਤਾ ਹੈ ਮੇਰੇ ਨਾਲ ਰੇਪ ਹੋਇਆ ਹੋ ਸਕਦਾ ਹੈ ਸੁਬੋਧ ਦੇ ਮਨ ਵਿੱਚ ਇਸ ਗੱਲ ਨੂੰ ਲੈ ਕੇ ਕੋਈ ਸ਼ੰਕਾ ਹੋਵੇ ਸ਼ਾਇਦ ਉਹ ਮੈਨੂੰ ਵਿਆਹ ਵਰਗੇ ਰਿਸ਼ਤੇ ਲਈ ਸਵੀਕਾਰ ਨਾ ਕਰੇ ਕਿਉਂਕਿ ਉਸਨੇ ਕਦੀ ਵੀ ਅਜਿਹੀ ਗੱਲ ਮੇਰੇ ਨਾਲ ਨਹੀਂ ਕੀਤੀ ਪਰ ਮੈਨੂੰ ਨਹੀਂ ਲੱਗਦਾ ਉਹ ਨਾ ਕਰੇਗਾ ਮੈਂ ਉਸ ਨੂੰ ਮਿਲਿਆ ਹਾਂ ਉਹ ਕੋਈ ਵੀ ਗੱਲ ਕਰਨ ਲੱਗਿਆ ਬਹੁਤ ਝਿਜਕਦਾ ਹੈ ਉਹ ਬਹੁਤ ਹੀ ਸੈਂਸਿਟਿਵ ਆਦਮੀ ਹੈ ਤੁਹਾਡੇ ਲਈ ਉਸ ਤੋਂ ਬਿਹਤਰ ਕੋਈ ਵੀ ਜੀਵਨ ਸਾਥੀ ਨਹੀਂ ਹੋ ਸਕਦਾ ਜੇ ਤੁਸੀਂ ਕਹੋ ਤਾਂ ਮੈਂ ਉਸ ਨਾਲ ਗੱਲ ਕਰ ਸਕਦਾ ਹਾਂ ਕੁਝ ਦੇਰ ਚੁੱਪ ਰਹਿਣ ਬਾਅਦ ਮਾਇਰਾ ਨੇ ਸਿਰ ਹਿਲਾ ਕੇ ਹਾਮੀ ਭਰੀ ਹਾਂ ਤੁਸੀਂ ਵੇਖ ਲੈਣਾ ਜਿਵੇਂ ਤੁਹਾਨੂੰ ਠੀਕ ਲੱਗੇ ਵੈਸੇ ਵੀ ਮੇਰਾ ਕੋਈ ਫੈਮਿਲੀ ਮੈਂਬਰ ਜਿਉਂਦਾ ਨਹੀਂ ਹੈ ਮੈਨੂੰ ਸਾਰੇ ਫੈਸਲੇ ਆਪ ਹੀ ਕਰਨੇ ਪੈਂਦੇ ਨੇ ਇਹ ਗੱਲ ਤੁਹਾਡੀ ਠੀਕ ਹੈ ਪਰ ਬਹੁਤ ਦੇਰ ਤੋਂ ਮੇਰੇ ਮਨ ਵਿੱਚ ਇੱਛਾ ਸੀ ਕਿ ਮੈਂ ਤੁਹਾਨੂੰ ਮਿਲਾਂ ਜੇਕਰ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਤੁਸੀਂ ਮੈਨੂੰ ਦੱਸੋ ਜੋ ਵੀ ਤੁਹਾਡੇ ਨਾਲ ਹੋਇਆ ਮੈਂ ਮਾਇਰਾ ਦੇ ਜਵਾਬ ਦੀ ਉਡੀਕ ਕਰਨ ਲੱਗਾ ਮਾਇਰਾ ਬਹੁਤ ਖੂਬਸੂਰਤ ਹੈ ਉਸ ਦੇ ਕੋਲ ਹੁੰਦਿਆਂ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ ਜਿਵੇਂ ਕਿਸੇ ਵੀ ਇੱਕ ਤੰਦਰੁਸਤ ਦਿਆਲੂ ਅਤੇ ਸਿਆਣੇ ਪੁਰਸ਼ ਨੂੰ ਕਿਸੇ ਖੂਬਸੂਰਤ ਔਰਤ ਦੀ ਸੰਗਤ ਵਿੱਚ ਲੱਗ ਸਕਦਾ ਹੈ ਕਿਸੇ ਖੂਬਸੂਰਤ ਔਰਤ ਦੇ ਕੋਲ ਹੋਣਾ ਇਸ ਚੀਜ਼ ਦਾ ਆਪਣਾ ਹੀ ਇੱਕ ਵੱਖਰੀ ਤਰ੍ਹਾਂ ਦਾ ਆਨੰਦ ਹੈ ਤੁਹਾਨੂੰ ਬਹੁਤ ਚੰਗਾ ਚੰਗਾ ਮਹਿਸੂਸ ਹੁੰਦਾ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ ਅਕਸਰ ਹੀ ਅਜਿਹੇ ਆਨੰਦ ਤੋਂ ਔਰਤਾਂ ਅਤੇ ਆਦਮੀ ਆਪਣਾ ਬਹੁਤ ਕੁਝ ਕੁਰਬਾਨ ਕਰ ਦਿੰਦੇ ਹਨ ਮਾਇਰਾ ਆਪਣੇ ਹੱਥਾਂ ਵੱਲ ਵੇਖ ਰਹੀ ਸੀ ਉਸਨੇ ਬੋਲਣਾ ਸ਼ੁਰੂ ਕੀਤਾ ਤੁਹਾਨੂੰ ਪਤਾ ਹੈ ਨਾ ਅਸੀਂ ਜਿਸ ਮੁਲਕ ਵਿੱਚ ਜਿਉਂਦੇ ਹਾਂ ਇੱਥੇ ਬਹੁਤ ਕੁਝ ਅਜੀਬ ਤਰ੍ਹਾਂ ਦਾ ਹੈ ਇੱਕ ਕੁੜੀ ਨਾਲ ਰੇਪ ਹੁੰਦਾ ਹੈ ਤਾਂ ਉਸ ਨੂੰ ਪੁਲਿਸ ਸਟੇਸ਼ਨ ਵਿੱਚ ਆਪ ਰਿਪੋਰਟ ਦਰਜ ਕਰਾਉਣ ਲਈ ਜਾਣਾ ਪੈਂਦਾ ਪਰ ਜੇਕਰ ਕੋਈ ਵੇਸ਼ਵਾ ਕਿਸੇ ਆਦਮੀ ਦੇ ਨਾਲ ਕਿਸੇ ਹੋਟਲ ਵਿੱਚ ਹੋਵੇ ਤਾਂ ਉੱਥੇ ਪੁਲਿਸ ਆਪ ਉਸ ਨੂੰ ਫੜਨ ਜਾਂਦੀ ਹੈ ਹਾਲਾਂਕਿ ਵੇਸ਼ਵਾ ਆਪਣੀ ਮਰਜ਼ੀ ਨਾਲ ਸਹਿਮਤੀ ਨਾਲ ਇਹ ਕੰਮ ਕਰ ਰਹੀ ਹੈ ਉਸ ਨੂੰ ਪੁਲਿਸ ਦੀ ਸਹਾਇਤਾ ਦੀ ਕੋਈ ਲੋੜ ਨਹੀਂ ਹੁੰਦੀ ਕੁੜੀ ਜਿਸ ਨਾਲ ਰੇਪ ਹੁੰਦਾ ਹੈ ਉਸ ਨਾਲ ਉਸ ਦੀ ਮਰਜ਼ੀ ਦੇ ਖਿਲਾਫ ਜੁਰਮ ਹੁੰਦਾ ਹੈ ਫਿਰ ਪੁਲਿਸ ਇਹ ਕਿਉਂ ਨਹੀਂ ਕਰਦੀ ਕਿ ਜਦੋਂ ਵੀ ਉਸ ਨੂੰ ਰੇਪ ਬਾਰੇ ਪਤਾ ਲੱਗੇ ਤਾਂ ਆਪ ਪੁਲਿਸ ਕੁੜੀ ਕੋਲ ਜਾ ਕੇ ਆਪਣਾ ਕੰਮ ਕਰੇ ਮਾਇਰਾ ਦੇ ਇਹ ਗੱਲ ਕਰਦਿਆਂ ਹੀ ਬੁੱਢਾ ਚੌਕੀਦਾਰ ਆਇਆ ਉਸ ਨੇ ਕਿਹਾ ਬੀਬੀ ਜੀ ਅੱਧੇ ਕੁ ਘੰਟੇ ਤੱਕ ਖਾਣਾ ਖਾਣ ਲਈ ਆ ਜਾਣਾ ਮੈਂ ਰਸੋਈ ਵਿੱਚ ਖਾਣਾ ਲਗਾ ਦਿਆਂਗਾ ਮਾਰਾ ਨੇ ਉਸ ਨੂੰ ਹੱਥ ਨਾਲ ਜਵਾਬ ਦਿੱਤਾ ਕਿ ਠੀਕ ਹੈ ਉਸ ਨੇ ਫਿਰ ਬੋਲਣਾ ਸ਼ੁਰੂ ਕੀਤਾ ਮੈਂ ਬਹੁਤ ਛੋਟੀ ਸੀ ਉਸ ਸਮੇਂ 5 ਸਾਲ ਦੀ ਮੈਨੂੰ ਨਹੀਂ ਸੀ ਪਤਾ ਕਿ ਜੋ ਉਸ ਸਮੇਂ ਹੋ ਰਿਹਾ ਸੀ ਉਸ ਨੂੰ ਦੰਗਾ ਕਹਿੰਦੇ ਹਨ ਬਹੁਤ ਚੀਕਾਂ ਰੌਲੀ ਮੱਚੀ ਹੋਈ ਸੀ ਸਵੇਰ ਦਾ ਸਮਾਂ ਸੀ ਸਾਡੇ ਘਰ ਦਿੱਲੀ ਵਿੱਚ ਅਸੀਂ ਸਾਰਾ ਪਰਿਵਾਰ ਮੈਂ ਮੇਰੀ ਮਾਂ ਮੇਰਾ ਬਾਪ ਮੇਰਾ ਮੇਰੇ ਤੋਂ 2 ਸਾਲ ਵੱਡਾ ਭਰਾ ਅਤੇ ਮੇਰੇ ਪਿਤਾ ਦਾ ਇੱਕ ਦੋਸਤ ਸਰਜੀਤ ਸਿੰਘ ਜੋ ਸਾਨੂੰ ਪੰਜਾਬ ਤੋਂ ਮਿਲਣ ਲਈ ਆਇਆ ਹੋਇਆ ਸੀ ਅਸੀਂ ਸਾਰੇ ਡਰੇ ਹੋਏ ਸਾਂ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸੀ ਕੁਝ ਦੇਰ ਬਾਅਦ 15-20 ਬੰਦਿਆਂ ਦਾ ਇਕੱਠ ਸਾਡੇ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਆ ਵੜਿਆ ਸੀ ਉਹਨਾਂ ਸਭ ਕੋਲ ਹਥਿਆਰ ਸਨ ਉਹਨਾਂ ਬਿਨਾਂ ਕੁਝ ਵੀ ਸਾਨੂੰ ਪੁੱਛੇ ਜਾਂ ਸਾਡੇ ਨਾਲ ਗੱਲ ਕੀਤੇ ਸਾਡੇ ਤੇ ਹਮਲਾ ਕਰ ਦਿੱਤਾ ਜਦੋਂ ਮੇਰੇ ਪਰਿਵਾਰ ਦੇ ਮੈਂਬਰਾਂ ਨੂੰ ਮਾਰਿਆ ਜਾ ਰਿਹਾ ਸੀ ਤਾਂ ਮੈਂ ਬਾਥਰੂਮ ਵਿੱਚ ਲੁਕ ਗਈ ਹੁਣ ਮੈਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਉਹ ਮੈਨੂੰ ਕਿਉਂ ਨਹੀਂ ਲੱਭ ਸਕੇ ਕਿਉਂਕਿ ਬਾਥਰੂਮ ਦਾ ਦਰਵਾਜ਼ਾ ਖੁੱਲਾ ਸੀ ਉਹਨਾਂ ਨੇ ਸੋਚਿਆ ਕਿ ਇੱਥੇ ਕੋਈ ਨਹੀਂ ਹੋਵੇਗਾ ਮੇਰੇ ਸਾਰੇ ਪਰਿਵਾਰ ਨੂੰ ਉੱਥੇ ਮਾਰ ਦਿੱਤਾ ਗਿਆ ਉਸ ਭੀੜ ਨੇ ਜਾਂਦੇ ਹੋਏ ਮੇਰੇ ਬਾਪ ਦੀ লাশ ਤੇ ਤੇਲ ਪਾ ਕੇ ਅੱਗ ਲਗਾ ਦਿੱਤੀ ਸੀ ਤੰਗਾਕਾਰੀਆਂ ਦੇ ਜਾਣ ਤੋਂ ਕਾਫੀ ਸਮਾਂ ਬਾਅਦ ਮੈਂ ਬਾਥਰੂਮ ਵਿੱਚੋਂ ਬਾਹਰ ਵਿਖਿਆ ਘਰ ਦੇ ਵਿਹੜੇ ਵਿੱਚ ਸਭ ਦੀਆਂ লাশਾਂ ਸਨ ਉਹਨਾਂ ਵਿੱਚ ਸਿਰਫ ਮੇਰੇ ਪਿਤਾ ਦਾ ਦੋਸਤ ਸੁਰਜੀਤ ਸਿੰਘ ਜਿਉਂਦਾ ਸੀ ਉਸ ਨੂੰ ਥੋੜਾ ਜਿਹਾ ਹੋਸ਼ ਸੀ ਉਹ ਬੁਰੀ ਤਰ੍ਹਾਂ ਜ਼ਖਮੀ ਸੀ ਦੋ ਦਿਨ ਉਹ ਜ਼ਖਮੀ ਹਾਲਤ ਵਿੱਚ ਘਰ ਦੇ ਇੱਕ ਕਮਰੇ ਵਿੱਚ ਪਿਆ ਰਿਹਾ ਉਹ ਮੁਸ਼ਕਲ ਨਾਲ ਤੁਰ ਸਕਦਾ ਸੀ ਮੈਂ ਉਸ ਕੋਲ ਬੈਠੀ ਰੋਂਦੀ ਰਹੀ ਮੇਰਾ ਉੱਥੇ ਕੋਈ ਨਹੀਂ ਸੀ ਰਿਹਾ ਇਸ ਲਈ ਸਰਜੀਤ ਸਿੰਘ ਮੈਨੂੰ ਆਪਣੇ ਨਾਲ ਪੰਜਾਬ ਲੈ ਆਇਆ ਪੰਜਾਬ ਦੇ ਬਾਰਡਰ ਤੇ ਇੱਕ ਪਿੰਡ ਹੈ ਹਿੰਦੂ ਮਲਕੋਟ ਉੱਥੇ ਹੀ ਸਰਜੀਤ ਅੰਕਲ ਦਾ ਘਰ ਸੀ ਹੁਣ ਸਰਜੀਤ ਸਿੰਘ ਦਾ ਪਰਿਵਾਰ ਹੀ ਮੇਰਾ ਪਰਿਵਾਰ ਸੀ ਇਸ ਪਰਿਵਾਰ ਵਿੱਚ ਸਰਜੀਤ ਅੰਕਲ ਦੀ ਪਤਨੀ ਉਹਨਾਂ ਦਾ ਇੱਕ ਬੇਟਾ ਜੋ ਮੇਰੇ ਤੋਂ 6 ਸਾਲ ਵੱਡਾ ਸੀ ਤੇ ਮੈਂ ਮੈਂ ਇਸੇ ਹੀ ਪਿੰਡ ਹਿੰਦੂ ਮਲਕੋਟ ਵਿੱਚ ਹੀ ਪਲੀ ਜਵਾਨ ਹੋਈ ਇੱਥੇ ਦੇ ਹੀ ਇੱਕ ਛੋਟੇ ਸਕੂਲ ਵਿੱਚ ਮੈਂ ਪੜੀ ਮੈਨੂੰ ਮੇਰਾ ਪਰਿਵਾਰ ਨਹੀਂ ਸੀ ਭੁੱਲਦਾ ਉਹ ਲਾਸ਼ਾਂ ਅਤੇ ਚੀਕਾਂ ਰੌਲੀ ਇਸ ਦੀ ਲਗਾਤਾਰ ਆਉਂਦੀ ਯਾਦ ਨੇ ਮੈਨੂੰ ਮਾਨਸਿਕ ਰੋਗੀ ਬਣਾ ਦਿੱਤਾ ਸੀ ਮੈਂ ਰਾਤ ਨੂੰ ਡਰ-ਡਰ ਕੇ ਉੱਠਦੀ ਸੀ ਮੇਰਾ ਬਾਪ ਮਤਲਬ ਸਰਜੀਤ ਅੰਕਲ ਨੇ 5 ਸਾਲ ਮੇਰਾ ਗੰਗਾ ਨਗਰ ਦੇ ਇੱਕ ਡਾਕਟਰ ਤੋਂ ਟ੍ਰੀਟਮੈਂਟ ਕਰਵਾਇਆ ਮੇਰਾ ਇੱਥੇ ਬਹੁਤ ਖਿਆਲ ਰੱਖਿਆ ਜਾਂਦਾ ਸੀ ਸਰਜੀਤ ਸਿੰਘ ਦਾ ਬੇਟਾ ਬਲਵੰਤ ਜੋ ਹੁਣ ਮੇਰਾ ਭਰਾ ਸੀ ਉਹ ਪੜਦਾ ਨਹੀਂ ਸੀ ਉਹ ਬਹੁਤ ਘੱਟ ਮੇਰੇ ਨਾਲ ਬੋਲਦਾ ਸੀ ਉਹ ਜ਼ਿਆਦਾ ਸਮਾਂ ਖੇਤ ਹੀ ਮੇਰੇ ਪਿਤਾ ਨਾਲ ਖੇਤੀ ਦਾ ਕੰਮ ਕਰਦਾ ਸੀ ਮੇਰੀ ਕਿਸਮਤ ਵਿੱਚ ਸ਼ਾਇਦ ਪਰਿਵਾਰ ਵਿੱਚ ਰਹਿਣਾ ਨਹੀਂ ਲਿਖਿਆ ਸੀ ਇੱਥੇ ਸਭ ਠੀਕ ਠਾਕ ਚੱਲ ਰਿਹਾ ਸੀ ਹੁਣ ਸਰਜੀਤ ਸਿੰਘ ਹੀ ਮੇਰੇ ਪਿਤਾ ਸੀ ਉਸ ਦਾ ਬੇਟਾ ਮੇਰਾ ਭਰਾ ਤੇ ਸਰਜੀਤ ਸਿੰਘ ਦੀ ਪਤਨੀ ਮੇਰੀ ਮਾਂ ਭਾਵੇਂ ਹੁਣ ਮੇਰੀ ਜ਼ਿੰਦਗੀ ਇੱਥੇ ਸਕੂਨ ਨਾਲ ਚੱਲ ਰਹੀ ਸੀ ਜਦੋਂ ਮੈਂ 12ਵੀਂ ਜਮਾਤ ਵਿੱਚ ਪੜ੍ਹ ਰਹੀ ਸੀ ਤਾਂ ਇੱਕ ਜ਼ਮੀਨੀ ਝਗੜੇ ਵਿੱਚ ਮੇਰੇ ਬਾਪ ਨੂੰ ਮਾਰ ਦਿੱਤਾ ਗਿਆ ਇਸ ਤੇ 1 ਸਾਲ ਬਾਅਦ ਮੇਰੀ ਮਾਂ ਬ੍ਰੈਸਟ ਕੈਂਸਰ ਨਾਲ ਮਰ ਗਈ ਉਹ ਬਹੁਤ ਚੰਗੀ ਔਰਤ ਸੀ ਉਸ ਨੇ ਮੈਨੂੰ ਬਹੁਤ ਪਿਆਰ ਦਿੱਤਾ ਉਸ ਦੇ ਪਿਆਰ ਨੇ ਮੈਨੂੰ ਮੇਰਾ ਸਾਰਾ ਦੁੱਖ ਭੁਲਾ ਦਿੱਤਾ ਸੀ ਮੈਂ ਫਿਰ ਤੋਂ ਇਕੱਲੀ ਹੋ ਗਈ ਸੀ ਹੁਣ ਮੇਰੇ ਪਰਿਵਾਰ ਵਿੱਚ ਸਿਰਫ ਮੈਂ ਤੇ ਮੇਰਾ ਭਰਾ ਬਲਵੰਤ ਹੀ ਸਾਂ ਮਾਇਰਾ ਦੀ ਗੱਲ ਜਾਰੀ ਸੀ ਚੌਂਕੀਦਾਰ ਫਿਰ ਸਾਡੇ ਕੋਲ ਆਇਆ ਬੀਬੀ ਜੀ ਖਾਣਾ ਲੱਗ ਗਿਆ ਹੈ ਇਹ ਕਹਿ ਕੇ ਉਹ ਚਲਾ ਗਿਆ ਮਾਇਰਾ ਚੁੱਪ ਹੋ ਗਈ ਕਮਰੇ ਦੇ ਇੱਕ ਕੋਨੇ ਵੱਲ ਵੇਖਦੀ ਰਹੀ ਮੈਂ ਕੁਝ ਨਹੀਂ ਸੀ ਬੋਲ ਸਕਿਆ ਕੁਝ ਦੇਰ ਬਾਅਦ ਮਾਇਰਾ ਨੇ ਮੈਨੂੰ ਚੱਲਣ ਲਈ ਕਿਹਾ ਅਸੀਂ ਆਸ਼ਰਮ ਦੀ ਰਸੋਈ ਵਿੱਚ ਖਾਣਾ ਖਾਣ ਚਲੇ ਗਏ ਇਹ ਰਸੋਈ ਇੱਕ ਕਾਫੀ ਵੱਡਾ ਕਮਰਾ ਸੀ ਕਿਉਂਕਿ ਇੱਥੇ ਬੱਚੇ ਵੀ ਖਾਣਾ ਖਾਂਦੇ ਸਨ ਅਸੀਂ ਖਾਣਾ ਖਾਦਾ ਖਾਣਾ ਖਾਂਦੇ ਸਮੇਂ ਕੋਈ ਵੀ ਬੋਲ ਨਹੀਂ ਸੀ ਰਿਹਾ ਚੌਂਕੀਦਾਰ ਸਾਨੂੰ ਲੋੜੇਂਦੀਆਂ ਚੀਜ਼ਾਂ ਪਾਣੀ ਆਦ ਦੇ ਰਿਹਾ ਸੀ ਮਾਇਰਾ ਨੇ ਚੁੱਪਚਾਪ ਖਾਣਾ ਖਾਦਾ ਮੈਂ ਸੋਚ ਰਿਹਾ ਸੀ ਕਿ ਉਹ ਸ਼ਾਇਦ ਕੋਈ ਗੱਲ ਕਰੇ ਲੱਗਦਾ ਸੀ ਕਿ ਉਹ ਚੌਂਕੀਦਾਰ ਦੀ ਪਤਨੀ ਸਾਹਮਣੇ ਸ਼ਾਇਦ ਕੋਈ ਗੱਲ ਨਹੀਂ ਸੀ ਕਰਨਾ ਚਾਹੁੰਦੀ ਖਾਣਾ ਖਾਣ ਬਾਅਦ ਅਸੀਂ ਸਕੂਲ ਦੇ ਗਰਾਊਂਡ ਵੱਲ ਚਲੇ ਗਏ ਇਸ ਤੋਂ ਅੱਗੇ ਅਗਲੇ ਭਾਗ ਵਿੱਚ